Big bird on the Big bird on the I said, empty your mind. Be formless, shapeless, like water. Now you put water into a cup, it becomes the cup. You put water into a bottle, it becomes the bottle. You put in a teapot, it becomes the teapot. Now water can flow or it can crash. be water, my friend, my friend, my friend. ਸਿੱਧੂ ਮੂਸੇਵਾਲਾ ਆਓ ਏਰੀਏ ਚੋਂ ਫਿਰਦੇ ਆ ਬਹਿਨ ਕਰਦੇ ਆ ਸਿੱਟ ਲੈਣਾ ਸਿੱਧੂ ਨੂੰ ਪਲਹਿਨ ਕਰਦੇ ਆ ਬੈਨਰਾਂ ਦੇ ਨਾਲ ਤਾਂ ਵੀ ਗਾਣੇ ਵੱਜਦੇ ਪਾਈਆਂ ਜਿਹਾ ਮਾਣ ਮੇ ਤੇ ਫੈਨ ਕਰਦੇ ਆ ਸਾਜ਼ਿਸ਼ਾਂ ਦੇ ਨਾਲ ਸਾਲੇ ਚਾਹੁੰਦੇ ਆ ਹਰਾਉਣਾ ਤੁਸੀਂ ਭੁੱਲ ਜੋ ਭੁੱਲ ਜੋ ਇਹ ਦਿਨ ਕਦੇ ਨਹੀਂ ਆਉਣਾ ਤੁਸੀਂ ਭੁੱਲ ਜੋ ਇਹ ਦਿਨ ਕਦੇ ਨਹੀਂ ਆਉਣਾ ਪੁੱਤ ਭੁੱਲ ਜੋ ਇਹ ਦਿਨ ਕਦੇ ਨਹੀਂ ਆਉਣਾ ਤੁਸੀਂ ਭੁੱਲ ਜੋ ਮੈਂ ਕੱਢੂ ਟੌਰ ਦਾ ਕੱਲੀ ਬਾਤੀ ਇੱਥੇ ਸਾਨੂੰ ਬੜੇ ਮਾਰਦੇ ਆ ਵੈਰੀਆਂ ਦੀ ਦੁਨੀਆ 'ਚ ਕੱਲਾ ਘੁੰਮਦਾ ਹੋ ਕੀ ਕਰਾ ਹੌਸਲੇ ਆ ਬੜੇ ਯਾਰ ਦੇ ਆ ਮੈਂ ਬੰਦਾ ਨਹੀਂ ਤੌਰਿਆਂ ਜੋ ਚਾਹੁੰਦੇ ਹੋ ਮਕਾਉਣਾ ਤੁਸੀਂ ਭੁੱਲ ਜੋ ਭੁੱਲ ਜੋ ਇਹ ਦਿਨ ਕਦੇ ਨਹੀਂ ਆਉਣਾ ਤੁਸੀਂ ਭੁੱਲ ਜੋ ਇਹ ਦਿਨ ਕਦੇ ਨਹੀਂ ਆਉਣਾ ਪੁੱਤ ਭੁੱਲ ਜੋ ਇਹ ਦਿਨ ਕਦੇ ਨਹੀਂ ਆਉਣਾ ਤੁਸੀਂ ਭੁੱਲ ਯਾਰ Niggas moving fishy, ratchet my plus one. Just know that it's coming with me. Situations being sticky, so I gotta keep the blicky. Cause boys in the hood do you dirty like you Ricky. They ain't trapping like me, rapping like me. I'm at the top looking down, so how mad could I be? I'm that S I D H U. If you don't give a fuck about me, I don't give a fuck about you. ਸਾਰੇ ਕਰਦੇ ਆ ਰੀਸ ਤੋਂ ਕਰਦੇ ਆ ਡਿਸ ਨਿਸ਼ਾਨਾ ਤੁਹਾਡਾ ਡੇਡਾ ਤੁਸੀਂ ਕਰਦੇ ਆ ਮਿਸ ਜਿਹੜਾ ਖੜਾ ਸਾਡੇ ਨਾਲ ਕਦੇ ਕਰਦਾ ਨਹੀਂ ਸਵਿਚ ਨਾਲ ਸਾਡੇ ਬਰਡ ਕੰਮ ਹੁੰਦੇ ਸਾਡੇ ਬਿਗ ਗਾਡ ਡੈਮ ਇਹ ਰੈਪਰਾਂ ਤੇ ਹੁੰਦਾ ਮੈਨੂੰ ਰੈਮ ਨਾਲ ਖੜਾ ਮੂਸੇ ਵਾਲਾ ਕੱਢੂ ਸਾਰਿਆਂ ਦੇ wham how how give a damn I'm just following the plan money to the ceiling all thanks to the fan ਪਾਣ ਦੇ ਕੀ ਚੋਟੀ ਦੇ ਸਟਾਰ ਮਿੱਠੀਏ ਮੇਰੇ ਗਾਣਿਆਂ ਚੋਂ ਵੱਡ ਫਿਊ ਚੱਕ ਕੇ ਕਹਿੰਦੇ ਮੈਨੂੰ ਤੇਰੇ ਨਾਲੋਂ ਵੱਡੇ ਅਸੀਂ ਹਾਂ YouTube ਉੱਤੋਂ ਫੇਕ ਦੇ ਵੀ ਹੂ ਚੱਕ ਕੇ ਜ਼ਿੰਦਗੀ 'ਚ ਫੇਕ ਕੰਮ ਕਰਿਆ ਨਹੀਂ ਮੈਂ ਮੂਰੇ ਹੋਵੇ ਕੋਈ ਕਦੇ ਡਰਿਆ ਨਹੀਂ ਮੈਂ ਲੋਕੀ ਲਾਈਫ 'ਚ ਯਕੀਨ ਰੱਖਦਾ ਚੁੱਪ ਸੀ ਜ਼ਰੂਰ ਪਰ ਮਰਿਆ ਨਹੀਂ ਮੈਂ ਹੋ ਨਹੀਂ ਪੋਤਾ ਏ ਸਿਆਣੇ ਦੱਸਦੇ ਅਸੀਂ ਬਾਗੀਆਂ ਦੇ ਪੁੱਤ ਸਾਡੇ ਲਾਣੇ ਦੱਸਦੇ ਨਾ ਜਾਲੀ ਪ੍ਰਮੋਸ਼ਨਾਂ ਦੀ ਲੋੜ ਜੱਟ ਨੂੰ ਗੱਡੀਆਂ 'ਚ ਵੱਜੇ ਉਹਦੇ ਗਾਣੇ ਦੱਸਦੇ ਗੱਡੀਆਂ 'ਚ ਵੱਜੇ ਉਹਦੇ ਗਾਣੇ ਆਓ ਆਓ ਆਓ ਗੀਤਕਾਰੀ ਕਲਾਕਾਰੀ ਬੜੇ ਛੱਡ ਗਏ ਇੰਡਸਟਰੀ 'ਚ ਲਿਆਂਦਾ ਮੇਰਾ ਚੇਂਜ ਦੇ ਕੇ ਗੱਡੀਆਂ ਭਜਾਈਆਂ ਬਹੁਤ ਨਾਲ ਰਲੇ ਨਾ ਹੋ ਬੜਿਆਂ ਨੇ ਮਿੱਤਰਾਂ ਦੀ ਰੇਂਜ ਦੇਖ ਕੇ ਕਿਵੇਂ ਨਾ ਕਿਵੇਂ ਸੀ ਚਾਹੁੰਦੇ ਪਿੱਛੇ ਸਾਨੂੰ ਲਾਉਣਾ ਤੁਸੀਂ ਭੁੱਲ ਜਾਓ ਭੁੱਲ ਜੋ ਇਹ ਦਿਨ ਕਦੇ ਨਹੀਂ ਆਉਣਾ ਤੁਸੀਂ ਭੁੱਲ ਜੋ ਇਹ ਦਿਨ ਕਦੇ ਨਹੀਂ ਆਉਣਾ ਪੁੱਤ ਭੁੱਲ ਜੋ ਇਹ ਦਿਨ ਕਦੇ ਨਹੀਂ ਆਉਣਾ ਤੁਸੀਂ ਭੁੱਲ ਜੋ ਆਓ ਪੈਰੀ ਬਣ ਨਿਤ ਨਵੇਂ ਆਉਂਦੇ ਬੜੇ ਨੇ ਜੱਟ ਜਿਹਾ ਬਣਨਾ ਜੋ ਚਾਹੁੰਦੇ ਬੜੇ ਨੇ ਸਿੱਧੂ ਮੂਸਿਆ ਆਪਣੀਆਂ ਲੈਣ ਤੇ ਉਹਦੇ ਵਾਂਗੂ ਅੱਜ ਕੱਲ੍ਹ ਲਿਖਾਉਂਦੇ ਬੜੇ ਨੇ ਆਓ ਜੱਟ ਦਾ ਮੁਕਾਬਲਾ ਕੀ ਕਰਕੇ ਦਿਖਾਉਣਾ ਤੁਸੀਂ ਭੁੱਲ ਜੋ ਭੁੱਲ ਜੋ ਇਹ ਦਿਨ ਕਦੇ ਨਹੀਂ ਆਉਣਾ ਤੁਸੀਂ ਭੁੱਲ ਜੋ ਇਹ ਦਿਨ ਕਦੇ ਨਹੀਂ ਆਉਣਾ ਪੁੱਤ ਭੁੱਲ ਜੋ ਇਹ ਦਿਨ ਕਦੇ ਨਹੀਂ ਆਉਣਾ ਤੁਸੀਂ ਭੁੱਲ ਜੋ